ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾ ਬੋਲੋ ਜਸ ਹੁਣ ਜਸ ਬੋਲੂ ਜੇ ਜਨ ਦਾ ਨਾਮ ਦਾ ਕੰਮ ਤਾਂ ਜਸ ਬੋਲੂ ਹੋਰ ਕਰੂ ਬੋਲੋ ਜਸ ਜਿਹਬਾ ਦਿਨ ਰਾਤ ਜਿਹਬਾ ਦਿਨ ਰਾਤ ਇਸ ਕਰਕੇ ਜੇ ਜਾਂਦਾ ਉੜਤ ਬੈਠ ਸੋਬਤ ਨਾਮ ਹੈ ਹੀ ਕੰਮ ਹੈ ਬੋਲੋ ਸਾਰੇ ਕਹਿੰਦੇ ਬੋਲੋ ਜਸ ਅਮਰ ਕਾਇ ਕਹੇ ਵੀ ਸਾਰੇ ਬੋਲੋ ਫਿਰ ਇਹੀ ਕੰਮ ਹੈ ਜੇ ਆਪਾਂ ਸਾਰਿਆਂ ਦਾ ਇਹੀ ਕੰਮ ਹੈ ਬੋਲੋ ਜਸ ਸੇਵਾ ਦਾਸ ਪ੍ਰਭ ਆਪਣੀ ਜਨ ਕੀਨੀ ਉਹਦਾ ਜਸ ਕਰੋ ਜਨ ਆਪਣੇ ਕੋ ਕੀਨੀ ਦਾਤ ਕਿਉਂਕਿ ਆਪਣੇ ਪ੍ਰਭ ਆਪਣੇ ਜਨ ਕੀਨੀ ਦਾਤ ਪ੍ਰਭ ਆਪਣੇ ਜਨ ਕੀਨੀ ਦਾਤ ਜਾਂ ਪ੍ਰਭ ਨੇ ਅਜੀ ਦੇਤੀ ਆਪਾਂ ਨੂੰ ਆਪਾਂ ਤਾਂ ਪੜ੍ਹਨੀ ਔਰ ਜਿਹੜੀ ਹੋਈ ਹੈ ਆਪਾਂ ਤਾਂ ਜੋ ਨੰਦੇ ਲੈਣੇ ਰਸੇ ਲੈਣਾ ਜਿਹੜੀ ਦਿੱਤੀ ਹੋਈ ਹੈ ਇਹ ਕਿਹੜਾ ਭਾਈ ਕੱਲਾ ਜਪਜੀ ਸਾਹਿਬ ਇਹ ਆਦਾ ਵੀ ਵਾਰ-ਵਾਰ ਉਹੀ ਪੜੀ ਜਾਣ ਵਾਧੂ ਹੈ ਵਾਧੂ ਹੈ ਚਾਹਤ ਹੈ ਸਰ ਜਾਣਾ ਆਪਣੇ ਕੋ ਕੀਤੀ ਦਾਤ ਕਰੇ ਭਗਤੀ ਆਪ ਆਪਣੇ ਜਨ ਕੀਤੀ ਦਾਤ ਪ੍ਰਭ ਆਪਣੇ ਨੇ ਜਨ ਨੂੰ ਦਾਤ ਕੀਤੀ ਜਨ ਨੇ ਪਛਾਣੀ ਹੈ ਅਸਲ ਦੇ ਵਿੱਚ ਜਿਹਨੂੰ ਜਾਣਕਾਰੀ ਹੈ ਗੁਰਬਾਣੀ ਦੀ ਉਸ ਨੇ ਕੀਮਤ ਪਾਈ ਹੈ ਦੀ ਜਾਣਕਾਰੀ ਦੇ ਬਿਨਾਂ ਦੀ ਕੀਮਤ ਪਾਈ ਹੈ ਜਾਣਕਾ ਜਾਣਕਾਰੀ ਤੇ ਵਾਲੇ ਨੇ ਵੀ ਕੀਮਤ ਪਾਈ ਹੈ ਜਾਣਕਾਰੀ ਵਾਲੇ ਨੇ ਜਿਹੜੀ ਕੀਮਤ ਪਾਈ ਹੈ ਨਾ ਉਹ ਇਹਦੀ ਗੁਰਬਾਣੀ ਦੀ ਕੀਮਤ ਕੌਡੀ ਹੈ ਉਹ ਮੁੱਲ ਨੂੰ ਮੁੱਲ 'ਚ ਬਦਲ ਲਿਆ ਉਹਨੇ ਮੁੱਲ ਚੀਜ਼ ਦਾ ਮੁੱਲ ਉਹ ਮੁੱਲ ਦਾ ਮੁੱਲ ਆਖਿਆ ਨਹੀਂ ਜਾ ਸਕਦਾ ਮੁੱਲ ਮੁੱਲ ਨਹੀਂ ਨਹੀਂ ਬੋਲੋ ਨਹੀਂ ਹੈ ਉਹ ਬੋਲੋ ਬੋਲਾ ਆਖਿਆ ਨਾ ਜਾਏ ਬੋਲੋ ਜੀ ਦਾ ਬੋਲਾ ਆਖਿਆ ਨਹੀਂ ਜਾਏ ਜਿਹਨੂੰ ਅਮੁੱਲ ਬਣ ਲਈਏ ਤਾਂ ਬੋਲੋ ਨਹੀਂ ਦੱਸ ਸਕਦੇ ਉਹਦਾ ਮੁੱਲੋ ਅਮੁੱਲ ਨਹੀਂ ਹੈ ਆਖਿਆ ਨਾ ਜਾਏ ਫਿਰ ਕਿਸੇ ਜੋੜੋ ਫਿਰ ਮੈਂ ਆਉਂਦਾ ਫਿਰ ਮੈਂ ਆਇਆ ਬੰਦਾ ਬੰਦਾ ਹੋਰ ਵੀ ਜਗ੍ਹਾ ਉਹਦੇ ਚ ਆ ਗਿਆ ਹੁਣ ਮਾਰੂ ਰਾਗ ਤੇ ਦੁਬਾਰਾ ਰਿਪੀਟ ਹੋ ਕੇ ਆ ਗਿਆ ਉੱਥੋਂ ਪਤਾ ਲੱਗਿਆ ਕਿ ਆੜਾ ਗੱਲ ਕਿਹਾ ਉਹ ਕਹਿੰਦਾ ਮਨ ਨਹੀਂ ਦੱਸਿਆ ਜਾ ਸਕਦਾ ਜਿਹਨੂੰ ਮੁੱਲ ਕਿਹਾ ਜੀ ਉੱਤੇ ਸਪੈਸ਼ਲ ਜੀ ਹੈ ਇਹ ਉਮਰ ਲੋ ਮੁੱਲ ਆਖਿਆ ਇਹਦਾ ਕੀ ਮਤਲਬ ਕੀ ਆਖਿਆ ਨਾ ਜਾਏ ਮੁੱਲ ਆਖਿਆ ਨਾ ਜਾਏ ਮਾਰੂ ਰਾਜ ਚ ਮੁੱਲ ਨਹੀਂ ਕਿਹਾ ਜਾ ਸਕਦਾ ਉਹਦਾ ਉਹ ਕੀਮਤ ਵੀ ਮੁੱਲੇ ਹੁੰਦੀ ਹੈ ਵੀ ਮੱਤ ਮਿਲ ਕੀਮਤ ਪਾਈ ਜਾਂਦੀ ਤੁਸੀਂ ਆਇਆ ਉਹ ਵੀ ਮੁੱਲ ਪਾਉਣ ਦੀ ਗੱਲ ਨਹੀਂ ਮੁੱਲ ਪਾਉਣ ਦੀ ਕੀਮਤ ਮੁੱਲ ਇਹ ਮੁੱਲ ਕੀ ਪਾਇਆ ਕੌਡੀ ਪਾਠ ਕਰਦੇ ਆ ਕੀ ਮੰਗਦੇ ਆ ਆਇਆ ਕੌਡੀ ਮੁਤਪਾਤਾ ਜੇ ਅਸੀਂ ਅਰਦਾਸ ਵੇਲੇ ਇਹ ਕਹਿੰਦੇ ਆ ਵੀ ਆਹ ਕੀਤੇ ਦਾ ਵੀ ਆਤਮਾ ਨੂੰ ਇਹਦਾ ਫਲ ਪਹੁੰਚੇ ਇਹ ਵੀ ਕੌਡੀ ਕੀਮਤ ਪੈਗੀ ਪਹਿਲੀ ਗੱਲ ਤਾਂ ਉਹ ਪਹੁੰਚੇ ਨਹੀਂ ਸਕਦਾ ਪਿਛਲੀ ਆਤਮਾ ਤਾਂ ਫਲੇ ਨਹੀਂ ਪਹੁੰਚਦਾ ਸਕਦਾ ਗੁਰਮਤ ਸੇ ਕਰੇਗਾ ਇਹ ਤਾਂ ਸਿਮਰਤ ਸ਼ਾਸਤਰ ਬਰੀ ਮੰਦੇ ਮੰਨਦੇ ਗੁਰਬਾਣੀ ਤਾਂ ਸਾਫ਼ ਕਹਿੰਦੀ ਆ ਵੀ ਜਿੰਨਾ ਜਰ ਆਦਮੀ ਦਾ ਸਰੀਰ ਦੇ ਵਿੱਚ ਆ ਲਾਹਾ ਟੋਟਾ ਸਰੀਰ ਨਾਲ ਉਹਦਾ ਤੁਸੀਂ ਕਿੱਥੋਂ ਲੈ ਲਿਆ ਵਿਵਾਦ ਦੇ ਵਿੱਚ ਉੱਥੇ ਚਲੇ ਹੋ ਇਹ ਤਾਂ ਸਿਮਰਤੀਆਂ ਦੀ ਗੱਲ ਹੈ ਪੰਡਤ ਨੇ ਕਿਹਾ ਵੀ ਪਿੱਛੋਂ ਦਾਨ ਕਰੋ ਉੱਥੇ ਚਲੇ ਜਾਓ ਉਹਨੂੰ ਐ ਮਿਲੂ ਗਊ ਸਾਡੇ ਤਾਂ ਕਦੇ ਲਿਖਿਆ ਹੀ ਨਹੀਂ ਹੋਇਆ ਤੁਸੀਂ ਕਿੱਥੋਂ ਕਰਨ ਲੱਗੇ ਇਹ ਕਰਨ ਲੱਗੇ ਉਹ ਤਾਂ ਕਿ ਸਾਦਾ ਨੇ ਇਹ ਬਾੜਤਾ ਇੱਥੇ ਇਹ ਆਪ ਕਰਦੇ ਹੀ ਸੀ ਇਹ ਕੰਮ ਕਹਿੰਦੇ ਜੀ ਉਹ ਰਿਵਾਜ ਛੱਡਣੇ ਤਾਂ ਔਖੇ ਨੇ ਕਹਿੰਦੇ ਚੱਲ ਭਾਈ ਗੁਰਦੁਆਰੇ ਬਾੜ ਕੇ ਤੁਸੀਂ ਅਸਰਾ ਲਿਆ ਕਰੋ ਬੁਝਾ ਬਸਰਾ ਦੇ ਦੋ ਪਹੁੰਚ ਜੂ ਉੱਥੇ ਉਹਨਾਂ ਨੂੰ ਆਮਦਨ ਹੁੰਦੀ ਸੀ ਉਹਨਾਂ ਦੀ ਮਜਬੂਰੀ ਸੀ ਉਹ ਹਟ ਨਹੀਂ ਸਕਦੇ ਸੀ ਉਹਨਾਂ ਦੀ ਆਦਤ ਸੀ ਉਹਨਾਂ ਨੂੰ ਚੈਨ ਨਹੀਂ ਆਉਂਦੀ ਇਹਨਾਂ ਕੁਝ ਕਰੇ ਤੇ ਬਿਨਾ ਵੀ ਲੋਕ ਕਹਣਗੇ ਨਾ ਸਭ ਆਪਣੇ ਕੁਝ ਨਹੀਂ ਸਮਾਜਿਕ ਗੱਲ ਹੈ ਧਰਮ ਨਾਲ ਦਾ ਦੂਰ ਦਾ ਵੀ ਵਾਸਤਾ ਸੀ ਇਹਨਾਂ ਗੱਲਾਂ ਧਰਮ ਨੂੰ ਸਮਾਜਿਕ ਬਣਾਤਾ ਜੋ ਸਮਾਜ ਕਹਿੰਦੀ ਹੈ ਉਹ ਪ੍ਰਚਾਰ ਹੈ ਜੋ ਬਲਕ ਕਹਿੰਦੀ ਉਹ ਪ੍ਰਚਾਰ ਹੈ ਜੋ ਗੁਰੂ ਕਹਿੰਦਾ ਉਹ ਜੋ ਗੁਰਬਾਣੀ ਕਹਿੰਦੀ ਹੈ ਉਹ ਨਜ਼ਰ ਅੰਦਾਜ਼ ਕਰਦਾ ਜੋ ਗੁਰੂ ਨੇ ਕਿਹਾ ਉਹ ਨਜ਼ਰ ਅੰਦਾਜ਼ ਕਰਦਾ ਪਬਲਿਕ ਚਾਹੁੰਦੀ ਉਹ ਪ੍ਰਚਾਰ ਹੋ ਰਿਹਾ ਕਿਉਂ ਪੈਸਾ ਚਾਹੀਦਾ ਸੀ ਪਬਲਿਕ ਤੋਂ ਪਬਲਿਕ ਜੋੜ ਕੇ ਰੱਖਣੀ ਬੇਟਾ ਜਿਹੜੇ ਪਿੱਛੇ ਨੇ ਦੇ ਵਾਲੇ ਬੋਲੋ ਜਸ ਜੀਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਬੋਲੋ ਜਸ ਜੀਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤੀ ਆਦਮ ਕੇ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ ਇਹ ਭਗਤੀ ਹੈ ਜਸ ਬੋਲਣਾ ਅਸਲ ਭਗਤੀ ਹੈ ਜਿਹੜੀ ਅਸੀਂ ਗੁਰਦੁਆਰੇ ਕਰਦੇ ਹਾਂ ਆਤਮ ਕੇ ਚਾਏ ਕਰੋ ਪਰ ਆਤਮਾ ਨੂੰ ਚਾਹੋ ਹੋਵੇ ਆਤਮਾ ਦਾ ਤਾਂ ਚਾਹੋ ਹੋਵੇ ਜੇ ਆਤਮਾ ਨੂੰ ਕੋ ਮਿਲੇ ਤੂੰ ਮੇਰਾ ਤਾਂ ਬਾਲ ਸਰੀਰ ਅਕਾਸ਼ ਦਾ ਬਾਲ ਸ਼ਰੀਰ ਆਤਮਾ ਕਿਹੜੇ ਚਾਹਨਾ ਭਗਤੀ ਕਰੇ ਆਤਮਾ ਦਾ ਪਰੇਸ਼ਾਨ ਹੈ ਤੇ ਬੈਠੀ ਵੀ ਆਤਮਾ ਦਾ ਟਿਕਾਉ ਤੇ ਬੈਠੇ ਨੂੰ ਵੀ ਤਾਂ ਨਹੀਂ ਉਹਦਾ ਮਿਲਣਾ ਹੀ ਕੱਖ ਦੀ ਉਹਦੇ ਮਤਲਬ ਦੀ ਕੋਈ ਗੱਲ ਨਹੀਂ ਤਾਂ ਨਹੀਂ ਮਨ ਟਿਕਦਾ ਹੈਗਾ ਮਨ ਦੇ ਮਤਲਬ ਦੀ ਕੋਈ ਜਿਹਦਾ ਮਨ ਹੈ ਉਹਦੇ ਮਤਲਬ ਕੋਈ ਗੱਲ ਹੀ ਨਹੀਂ ਮਨ ਨੂੰ ਕਿਉਂ ਟਿਕਾਵੇ ਉੱਥੇ ਜਿਹੜਾ ਮਨ ਦਾ ਮਾਲਕ ਹੈ ਉਹਦੇ ਮਤਲਬ ਤੇ ਕੋਈ ਗੱਲ ਨਹੀਂ ਉਹਨੂੰ ਤਾਂ ਰਸ ਆਏ ਨਹੀਂ ਰਿਹਾ ਕਿਸੇ ਗੱਲ ਦਾ ਤਾਂ ਨਹੀਂ ਟਿਕਦਾ ਮਨ ਉਹ ਲੋਭ ਉਹਦਾ ਵਿਸ਼ਾ ਨਹੀਂ ਹੈ ਇੰਨੀ ਗੱਲ ਨੂੰ ਪਤਾ ਲੋਭ ਮੜਾ ਉਹ ਤੇ ਲੋਭ ਵਧ ਰਿਹਾ ਉਹ ਹੈ ਗੁਰਦੁਆਰੇ ਬੈਠੇ ਵੀ ਕੰਬਦੇ ਨੇ ਲੋਕ ਅੰਦਰੋਂ ਤਾਂ ਹੀ ਦਾ ਭਜਦਾ ਵੀ ਇਹ ਤਾਂ ਇੱਥੇ ਅਰਦਾਸ ਦੇ ਕੋਈ ਦੁਕਾਨ ਤੇ ਚਲੇ ਜਾਂ ਉੱਥੇ ਤੋਂ ਪੈਸੇ ਆ ਜਾਂਦੇ ਇਹ ਤਾਂ ਗੱਲਾਂ ਹੀ ਨੇ ਜਿੱਥੇ ਮੈਂ 10 ਰੁਪਏ ਮੱਥਾ ਟੇਕਦਾ ਮਿਲਣਾ ਮੁਲਣਾ ਕੁਝ ਨਹੀਂ ਹੈ ਜੋ ਉਹਦਾ ਦੁਕਾਨ ਤੇ ਜਾ ਖੜੀ ਇੱਥੋਂ ਵੀ ਮਿਲਣਾ ਇਹ ਤਾਂ ਗੱਲਾਂ ਨੇ ਇਹ ਗੱਲਾਂ ਨਾਲ ਢਿੱਡ ਭਰਦੇ ਨੇ ਗੁਰੂ ਦਾ ਘਰੋਂ ਜਾ ਕੇ ਦੁਕਾਨ ਤੋਂ ਕਮਾ ਕੇ ਗੁਰੂ ਉੱਥੇ ਕੋਈ ਗਾਹਕ ਆਊਗਾ ਤਾਂ ਬਲੂਗਾ ਇਹ ਖੇਲ ਜਾਊਗਾ ਰਿਕਸ਼ਾ ਚਲਾਊਗਾ ਜੋ ਕੰਮ ਕਰੂਗਾ ਉਹ ਚ ਮਿਲੂਗਾ ਉਹ ਉੱਥੇ ਬਲੂਗਾ ਕੁਛ ਨਹੀਂ ਮਿਲੂਗਾ ਫਿਰ ਜਿਹੜੇ ਪੈਸੇ ਕਢਾਏ ਤਾਂ ਸਿੱਖੀ ਬਰਬਾਦ ਹੋਈ ਉਹ ਭਾਇਆ ਨੇ ਸਿੱਖੀ ਬਰਬਾਦ ਕੀਤੀ ਰੀ ਬੋਲਦਾ ਜੀ ਔਰ ਅਕਾਲੀ ਬੁੱਧਾ ਸਾਹਿਬ ਕਿਹਾ ਸੀ ਵੀ ਬਰਬਾਦ ਹੋ ਜੂਗੀ ਸਿੱਖੀ ਜੇ ਹੈ ਵੀ ਥੋੜੀ ਬੋਤੀ ਨਾ ਬਣਾਇਆ ਹੋਇਆ ਇਸ ਕਰਕੇ ਉਹਨੇ ਚੜਾਵਾ ਨਹੀਂ ਸੀ ਲਿਆ ਸਾਡੇ ਜਦੋਂ ਬਰਬਾਦ ਹੋ ਜਵੇ ਖਾਲਸੇ ਚ ਰਹਿ ਜਵੇ ਸਿੱਖੀ ਥੋੜਾ ਜੇ ਬਚ ਸਕੇ ਕੁਛ ਚਿਰ ਵਾਸਤੇ ਐਂਦੇ ਸ਼ਾਇਦ ਪਰਮੇਸ਼ਰ ਬਾਹ ਫੜ ਲੂਗੇ ਰਹਿਣੀ ਦਾ ਇਹ ਜਮਨੀ ਉਹਨਾਂ ਨੂੰ ਪਤਾ ਸੀ ਰਹਿਣੀ ਨਹੀਂ ਹੈ ਇਹਨਾਂ ਨੇ ਛੇਕ ਇਹਨਾਂ ਦੀ ਇਹਨਾਂ ਨੇ ਚਾਰ ਲਾ ਦਿੱਤੀ ਉਹਨਾਂ ਨੂੰ ਵੀ ਹਾਂ ਉਹਨਾਂ ਨੇ ਉਹ ਉਹ ਜਿਹੇ ਆਵੜਦੇ ਨੇ ਨੇ ਕੋ ਚਾਰ ਵੀ ਲਾਉਂਦੇ ਚਾਰ ਵੀ ਲਾਤੇ ਚਾਰ ਲਾ ਦਿੱਤੀ ਉਹਨਾਂ ਨੇ ਕੋਈ ਨਹੀਂ ਉਹਨਾਂ ਨੂੰ ਪਤਾ ਲੱਗਦਾ ਖਾਲਸੇ ਭਾਵੇਂ ਵੱਜ ਜਵੇ ਇਸ ਕਰਕੇ ਗੁਰਦੁਆਰਿਆਂ ਦੇ ਪਰੇ ਰੱਖੋ ਤੁਸੀਂ ਡੇਢੇ ਨਾ ਜਾਇਓ ਨਾ ਜਿਹੜੇ ਵਜੇ ਪਰੇ ਨਹੀਂ ਬਜੇ ਕੋਈ ਬਜੇ ਜਿਹੜੇ ਪਰੇ ਇਹਨਾਂ ਨੇ ਗੁਰਦੁਆਰੇ ਬਣਾਏ ਇਹਨਾਂ ਦੇ ਕੋਈ ਪਰੇ ਜਿਹੜੇ ਗੁਰਦੁਆਰੇ ਬਣਾ ਕੇ ਬਹਿ ਗਏ ਗਏ ਉਹ ਖਤਮ ਚਿੱਠੀ ਖਤਮ ਹੋ ਰਹੀ ਜਿਹੜੇ ਪਰੇ ਨੇ ਗੁਰਬਾਣੀ ਨੂੰ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਖੋਜ ਕੀਤੀ ਹੈ ਗੁਰਬਾਣੀ ਦੇ ਲੜ ਲੱਗੇ ਨੇ ਜਿਹੜੇ ਉਹਨੇ ਗੁਰਬਾਣੀ ਦੇ ਲੜ ਉਹ ਤਾਂ ਗਏ ਬਚ ਉਹ ਤਾਂ ਗੁਰੂ ਦੇ ਲੜ ਨੇ ਜਿਹੜੇ ਲੱਗਣ ਗੁਰਦੁਆਰੇ ਦੇ ਲੜ ਉਹ ਗਏ ਉਹ ਤਾਂ ਬਿਲਡਿੰਗ ਹੈ ਫਿਰ ਅਕਾਲ ਤੱਕ ਸੀ ਇੱਕ ਬਿਲਡਿੰਗ ਬਿਲਡਿੰਗ ਨੂੰ ਮੰਨੀਏ ਕੀ ਮੰਨੀਏ ਕਾਲ ਤੱਕ ਦਾ ਦੱਸੋ ਕੀ ਕੀ ਉਸ ਬੰਦਾ ਹੈ ਕੋਈ ਗੱਲ ਤਾਂ ਬੰਦਾ ਹੀ ਕਰੂ ਦਾ ਕੌਣ ਹੈ ਗੁਰਮੁਖ ਹੈ ਮਨਮੁਖ ਹੈ ਕੀ ਹੈ ਉਹ ਗੁਰਬਾਣੀ ਦੇ ਬੇਸ ਮੰਨ ਕੇ ਗੱਲ ਕਰਦਾ ਕਰਦਾ ਕੀ ਹੈ ਸੋਚ ਕੀ ਹੈ ਉਹਦੀ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਗੱਲ ਇਹ ਹੈ ਤਾਂ ਬਾਦਲ ਤੇ ਵਰਸਦੀ ਹੈ ਫਿਰ ਤਾਂ ਕਹਿੰਦੇ ਅਸੀਂ ਵਿਅਕਤੀ ਨਹੀਂ ਮੰਨਦੇ ਅਕਾਲ ਤਖਤ ਨੂੰ ਸੁਪਰੀਮ ਫਿਰ ਤਾਂ ਬਿਆਨ ਨਹੀਂ ਬਦਲ ਦਿੰਦੇ ਆਪਣੇ ਗੱਲ ਨੂੰ ਉਹਦੀ ਹੈ ਲੋਕਾਂ ਬਾਅਦ ਅਕਾਲ ਤਖਤ ਸੁਪਰੀਮ ਫਿਰ ਬਿਆਨ ਬਦਲ ਦਿੰਦੇ ਨੇ ਜਾਣਦੇ ਸਭ ਕੁਝ ਨੇ ਦੇ ਸਾਰੇ ਲੋਕ ਵੀ ਅਸਲ ਦੇ ਵਿੱਚ ਗੁਰਦੁਆਰਾ ਐਕਟ ਦੇ ਵਿੱਚ ਇਹ ਗੱਲਾਂ ਜਿਨ੍ਹਾਂ ਨੂੰ ਪਾਵਰ ਨਹੀਂ ਹੈ ਕੁਝ ਵੀ ਪਾਵਰ ਨਹੀਂ ਕਿਤੇ ਦਿੱਤੀ ਹੋਈ ਸਭ ਜਾਇਦਾਦਾਂ ਸੀਆਂ ਜਾਇਦਾਦਾਂ ਕਿਹੜੀਆਂ ਚਾਹੀਦੀਆਂ ਨੇ ਕਿਹੜੇ ਕੰਟਰੋਲ ਚਾਹੀਦੀਆਂ ਨੇ ਹਾਲ ਤੇ ਐਕਟ ਬਣਿਆ ਸੀ ਬਾਕੀ ਸਭ ਇਹਨਾਂ ਦਾ ਬਣਾਉਂਦੀ ਬਣਾਇਆ ਹੈ ਆਪੇ ਢਾਡੇ ਢੇਰੀ ਹੋ ਜਾਣਾ ਇਹਨਾਂ ਦਾ ਛੇਤੀ ਉਹ ਢਾਡੇ ਢੇਰੀ ਹੋ ਜਾਣਾ ਗੁਰਮਤਿ ਦੇ ਦਖਲ ਨਹੀਂ ਦੇ ਸਕਦੇ ਕੋਈ ਵੀ ਗੁਰਮਤਿ ਦੇ ਵਿੱਚ ਕੁਝ ਵੀ ਦਖਲ ਨਹੀਂ ਦੇ ਸਕਦੇ ਨਾ ਗੁਰਮਤ ਦਾ ਇਹਨਾਂ ਕੋਲ ਦਾਇਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਰ ਪ੍ਰਬੰਧ ਕਰਨਾ ਜੋ ਮਾਇਆ ਹੁੰਦੀ ਹੈ ਉਹਦਾ ਪ੍ਰਬੰਧ ਕਿਵੇਂ ਕਰਨਾ ਉਹ ਵੀ ਗੁਰਮਤਿ ਅਨੁਸਾਰ ਕਰਨਾ ਵੀ ਉਹ ਵੀ ਇਹ ਕਰਦੀ ਹੈ ਗੁਰਮਤਿ ਅਨੁਸਾਰ ਉਹ ਵੀ ਨਹੀਂ ਕਰਦਾ ਉੱਥੋਂ ਵੀ ਇਹ ਫੜੇ ਜਾ ਸਕਦੇ ਨੇ ਕਾਨੂੰਨੀ ਤੌਰ ਤੇ ਇਹ ਫੜੇ ਜਾ ਸਕਦੇ ਨੇ ਉਹ ਕੰਮ ਨਹੀਂ ਕਰਦੇ ਜੋ ਗੁਰੂ ਕਹਿੰਦੇ ਗੁਰਬਾਣੀ ਦਾ ਆਧਾਰ ਤੇ ਕੁਝ ਵੀ ਨਹੀਂ ਹੈ ਨਾ ਕਰੇ ਭਗਤੀ ਆਤਮ ਕੇ ਚਾਏ ਪ੍ਰਭ ਆਪਣੇ ਸੋ ਰਹੇ ਸਮਾਈ ਕਰੇ ਭਗਤੀ ਆਤਮ ਕੇ ਚਾਏ ਆਤਮਾ ਨਾਲ ਚਾਹ ਹੋਵੇ ਆਤਮਿਕ ਚਾਹ ਦੇ ਨਾਲ ਭਗਤੀ ਕਰੋ ਪ੍ਰਭ ਆਪਣੇ ਸੋ ਰਹੇ ਸਮਾਈ ਆਪਣੇ ਆਤਮਾ ਦੇ ਵਿੱਚ ਆਪਣੇ ਮੂਲ 'ਚ ਲੀਨ ਰਹੇ ਇੱਕ ਮਨ ਇੱਕ ਚਿੱਤ ਹੋ ਕੇ ਰਹਿਣ ਕਿਹੜਾ ਇਹਨਾਂ ਚ ਮਨ ਇੱਕ ਚਿੱਤ ਹੈ ਕੋਈ ਕੋਈ ਵੀ ਪਰ ਗੁਰਬਾਣੀ ਦਾ ਨਹੀਂ ਛੱਡਦੀ ਸਰਕਾਰ ਦਾ ਗੱਲ ਕਰ ਰੋਜ਼ ਨਾ ਕੋਈ ਸੰਤ ਹੈ ਨਾ ਕੋਈ ਸਾਧਾ ਹੈ ਨਾ ਕੋਈ ਸਿੱਖਾ ਹੈ ਨਾ ਕਿਤੇ ਵੀ ਇਹ ਗੱਲ ਦਾ ਪ੍ਰਚਾਰ ਹੀ ਨਹੀਂ ਕਿਉਂ ਇਹਨਾਂ ਦੇ ਖਿਲਾਫ ਜਾਂਦਾ ਇਹ ਪ੍ਰਚਾਰ ਹੈ ਇਹਨਾਂ ਦੇ ਖਿਲਾਫ ਹੈ ਪ੍ਰਭ ਆਪਣੇ ਸੋ ਰਹੇ ਸਮਾਏ ਪ੍ਰਭ ਆਪਣੇ ਸੋ ਰਹੇ ਸਮਾਏ ਗੁਰੂ ਨਾਲ ਇੱਕ ਮਿਕ ਕੇ ਕੇ ਗੁਰਬਾਣੀ ਦੇ ਲੀਨ ਰਹਿਣ ਗੁਰਬਾਣੀ ਦੇ ਵਿੱਚ ਮਨ ਗੁਰਬਾਣੀ ਤੋਂ ਬਾਹਰ ਜਾਵੇ ਹੀ ਨਾ ਪਾਣੇ ਤੇ ਰਹਿਣ ਹੁਕਮ ਚ ਰਹਿਣ ਹਾਂਜੀ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਜੋ ਹੋ ਚੁੱਕਿਆ ਹੁਣ ਤੱਕ ਹੋਵਤ ਕਿਆ ਹੋ ਰਿਹਾ ਹੈ ਹੋਵਤ ਹੋਵਤ ਸੋ ਜਾਣੇ ਸੋ ਜਾਣੇ ਕੀ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਉਹਨੂੰ ਪ੍ਰਭ ਆਪਣੇ ਦਾ ਹੁਕਮ ਮੰਨ ਕੇ ਚੱਲਣਾ ਵੀ ਜੋ ਹੋ ਰਿਹਾ ਆ ਹੋ ਚੁੱਕਿਆ ਹੁਕਮ ਉਹੀ ਸੀ ਉਹੀ ਹੁਕਮ ਹੈ ਜੋ ਹੋ ਰਿਹਾ ਹੈ ਇਹ ਹੋ ਗਿਆ ਜੋ ਕੁਝ ਉਹਦੇ ਘਟਨਾ ਵਾਪਰੀ ਹੈ 84 ਚ ਇਹ ਹੁਕਮ ਸੀ ਪਰਮੇਸ਼ਰ ਦਾ ਜੋ ਗਿਆਨ ਲੈ ਲੈਣ ਕੁਝ ਕੀ ਹੋਇਆ ਕਿਉਂ ਹੋਇਆ ਇਹ ਜੋ ਹੁਕਮ ਸੀ ਉਹ ਗਿਆਨ ਲੈ ਲੈਣ ਕੁਝ ਜੇ ਸਮਝ ਲੈਣ ਕੁਝ ਕਿਉਂ ਹੋਇਆ ਆਹੋ ਹੁਕਮ ਦੇ ਬਿਨਾਂ ਨਹੀਂ ਹੋ ਸਕਦਾ ਕੁਝ ਵੀ ਇਹ ਤੁਹਾਨੂੰ ਗਿਆਨ ਵਾਸਤੇ ਹੀ ਹੋਇਆ ਕਿਉਂ ਕਬਜ਼ਾ ਕਿਹਨਾਂ ਲੋਕਾਂ ਦਾ ਹੋ ਗਿਆ ਸਿੱਖੀ ਦੇ ਉੱਤੇ ਉਹ ਦੇਖਣ ਤੁਸੀਂ ਗੌਰ ਕਿਉਂ ਨਹੀਂ ਕੀਤੀ ਕਿਹੜੇ ਰਾਹ ਪਏ ਹੋਏ ਸੀ ਤਾਂ ਆ ਕੇ ਦੋਆਂ ਨੇ ਬੰਦੇ ਤੁਹਾਡੇ ਫੜ ਕੇ ਛੱਡਦੇ ਫੜ ਕੇ ਬੰਦੇ ਉੱਥੇ ਬਿਠਾਉਂਦੇ ਆ ਗੱਲ ਤੱਕ ਤੇ ਭੇਜਦੇ ਫਿਰ ਉਹ ਦੂਜੇ ਨੇ ਫੜ ਲਏ ਉਬਰੀ ਕਾਲਿਆਂ ਨੇ ਫੜ ਲਏ ਉਹ ਆਪਣੇ ਸਿਊਜ਼ ਕਰਕੇ ਝਗੜਾ ਕਰਤਾ ਤੁਹਾਡੇ ਚ ਜੇ ਗੁਰੂ ਨਾਲ ਟੁੱਟੇ ਤਾਂ ਇਹ ਗੱਲਾਂ ਹੋਈਆਂ ਜੇ ਗੁਰੂ ਨਾਲ ਜੁੜੇ ਰਹਿੰਦੇ ਗੱਲਾਂ ਕਿਵੇਂ ਹੋ ਜਾਂਦੀਆਂ ਕੀ ਆਦਮੀ ਕਿਵੇਂ ਆਵੜਦਾ ਤੁਹਾਡੇ ਘਰ 'ਚ ਸਿੱਖਾਂ ਨੂੰ ਪਾੜਦੀ ਜੀ ਹਰਿਆਣੇ ਵਾਲਿਆਂ ਨੂੰ ਸਿੱਖ ਦੇ ਨਾਲ ਜੁੜੇ ਨੇ ਹਰਿਆਣੇ ਵਾਲੇ ਉਹ ਕਿੱਡੀ ਛਾਤਕ ਗੱਲ ਕਰਦੇ ਨੇ ਉਹ ਫੜੇ ਦਾ ਤੁਸੀਂ ਹੋਏ ਹੋ ਆਪ ਜੀ ਸਾਲੇ ਅਕਾਲੀਆਂ ਨੇ ਤੁਹਾਨੂੰ ਵੋਟ ਨਹੀਂ ਪਾਈ ਤੁਸੀਂ ਕਹਿੰਦੇ ਸਾਨੂੰ ਪਾੜ ਤਾਂ ਬੇਈਮਾਨੀ ਰਹੀ ਆ ਤੁਹਾਡੇ ਜਿਹੜੀ ਝੱਡੇ 'ਚ ਹੈ ਢਿੱਡ ਦੀ ਬੇਈਮਾਨੀ ਪਾ ਰਹੀ ਹੈ ਤੁਹਾਨੂੰ ਥੋੜੇ ਜਿਹਾ ਇਮਾਨਦਾਰੀ ਜੋੜੂਗੀ ਬੇਈਮਾਨੀ ਪਾੜੂਗੀ ਬੇਈਮਾਨੀ ਬਾਹਰ ਕੱਢ ਦੋ ਦੇਖਾ ਭਲਾ ਕੋਈ ਪਾੜ ਦੂ ਤੁਹਾਨੂੰ ਉਹ ਬੇਈਮਾਨੀ ਨੂੰ ਬਾਹਰ ਕੱਢੋ ਇਹ ਤਾਂ ਪੰਜਾਬ ਦੇ ਨਾਲ ਨਹੀਂ ਜੁੜੇ ਬੇਈਮਾਨੀ ਨੂੰ ਬਾਹਰ ਕੱਢੋ ਜਿਹੜੀ ਪਾੜ ਰਹੀ ਹੈ ਦੇਖਾ ਭਲਾ ਕਾਂਗਰਸ ਪਾੜ ਦੂਗੀ ਉਦੋਂ ਖਾਲਸਾ ਨਾ ਪਾੜਤਾ ਉਦੋਂ ਦਸ ਉਦੋਂ ਨਾ ਪਾੜਤਾ ਕੋਈ ਨਹੀਂ ਕਿਸੇ ਨੂੰ ਪਾੜ ਸਕਦਾ ਥੋੜੀ ਬੇਈਮਾਨੀ ਪੜਦੀ ਹੈ ਆਪਣੀ ਉਹ ਤੁਸੀਂ ਮੰਨਣ ਨੂੰ ਤਿਆਰ ਨਹੀਂ ਅਸੀਂ ਬੇਈਮਾਨ ਹੈ ਮੰਨਣ ਨੂੰ ਤਿਆਰ ਨਹੀਂ ਕੋਈ ਪੰਜਾਬ ਲਾਤਾ ਉਹ ਜੀ ਪਾੜ ਰਹੇ ਨੇ ਸਾਬਤ ਹੋਣਾ ਬਹੁਤ ਜੋ ਥੋੜੀ ਤਲਵਾਰਾਂ ਚੱਲਦੀਆਂ ਕਾਲ ਤੱਕ ਤੇ ਉਹ ਕਿਹਨੇ ਪਾੜੇ ਤੇ ਫੇਰ ਵੀ ਤੁਸੀਂ ਝੂਠ ਬੋਲੀ ਜਾਂਦੇ ਹੋ ਫੇਰ ਝੂਠ ਬੋਲ ਕੇ ਕਿਹਨੂੰ ਤੁਸੀਂ ਸੈਟੀਸਫਾਈ ਕਰਾਉਣਾ ਚਾਹੁੰਦੇ ਹੋ ਪਾਗਲ ਦੇ ਲੋਕ ਤੁਸੀਂ ਜ਼ਿਆਦਾ ਸਿਆਣੇ ਹੋ ਜੋ ਹੋਆ ਹੋਬਦ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਣੇ ਪ੍ਰਭ ਆਪਣੇ ਦਾ ਹੁਕਮ ਪਛਾਣੇ ਜੋ ਹੋ ਰਿਹਾ ਪ੍ਰਭ ਦਾ ਹੁਕਮ ਹੈ ਜੋ ਹੁਣ ਵੀ ਹੋਰ ਵੀ ਹੁਕਮ ਹੈ ਤਲਵਾਰਾਂ ਚੱਲੀਆਂ ਨੇ ਉਹ ਵੀ ਹੁਕਮ ਹੈ ਇਹ ਹੋਊਗਾ ਹੀ ਇਹ ਭੱਜਣਗੇ ਗੁਰਦਾਰੇ ਛੱਡ ਕੇ ਇਹ ਅੜਕਾਵੜੇ ਨੇ ਹੁਕਮ ਦੇ ਖਿਲਾਫ ਪਰਮੇਸ਼ਰ ਦੇ ਪਰਮੇਸ਼ਰ ਦੇ ਖਿਲਾਫ ਹੈ ਇਹ ਇਹਨਾਂ ਦਾ ਸਰਬਨਾਸ਼ ਹੋਣਾ ਹੀ ਹੋਣਾ ਆਪੇ ਜਿਹੜਾ ਸੱਚ ਦੇ ਖਿਲਾਫ ਲੜੂਗਾ ਉਹਦਾ ਨਾਸ਼ ਹੋਣਾ ਹੀ ਹੋਣਾ ਰਾਵਣ ਦੀ ਕੀ ਗੱਲ ਕਰਦੇ ਝੂਠ ਔਰ ਸੱਚ ਦਾ ਮੁਕਾਬਲਾ ਊੜ ਨਿਖੁੱਟੇ ਨਾਨਕਾ ਓੜਕ ਕੂੜ ਦੀ ਖੋਟ ਬਾਹਰ ਆ ਰਹੀ ਹੈ ਰੋਜ਼ ਖੋਟ ਬਾਹਰ ਆ ਰਹੀ ਹੈ ਖੋਟ ਤੁਹਾਡੀ ਸਾਬਤ ਹੋ ਰਹੀ ਹੈ ਔਰ ਜਾਂ ਤੁਸੀਂ ਲੋਕਾਂ ਤੇ ਲਾ ਰਹੇ ਹੋ ਆਪਣੇ ਅੰਦਰ ਝਾਕਦੇ ਕੋਈ ਨਹੀਂ ਆਪਣੇ ਗਰਬਾਨ ਮੈਂ ਤੂੰ ਕਾਂਗਰਸ ਦੇ ਗਰਬਾਨ ਚ ਆਪਣੇ ਤੇ ਝਾਕ ਲੈ ਜੂਏ ਦੀ ਬਜਾਏ ਆਪਣੇ ਗਰਬਾਨ ਚ ਝਾਕ ਲੈ ਤੈਨੂੰ ਕਿਹਨੇ ਕਿਹਾ ਗੁਰੂ ਨੇ ਕਿਹੜੇ ਨੇ ਕਿਹਾ ਵੀ ਦੂਏ ਦੇ ਗਰਬਾਨ ਝਾਕ ਆ ਝਾਕਦੇ ਨਹੀਂ ਦੂਏ ਦੇ ਝਾਕਦੇ ਤੁਸੀਂ ਝਾਕੋ ਇਦੋਂ ਪਣ ਹੋਰ ਕੀ ਹੋ ਸਕਦਾ ਹਰਾਮਪਣਾ ਸਭ ਹਰਾਮਪਣਾ ਦੁਨੀਆ ਪਾਗਲ ਹੈ ਕੋਈ ਤੁਹਾਡੇ ਨਾਲ ਬਹੁਤ ਸਿਆਣੇ ਨੇ ਲੋਕ ਹਾਂ ਇਸ ਕੀ ਮਹਿਮਾ ਕੌਣ ਬਖਾਨੂ ਇਸ ਦਾ ਗੁਣ ਕਹਿ ਏਕ ਨਾ ਜਾਣੂ ਇਸ ਕੀ ਮਹਿਮਾ ਕੌਣ ਬਖਾਨੂ ਪਰਮੇਸ਼ਰ ਦੀ ਮਹਿਮਾ ਨੂੰ ਹੁਕਮ ਦੀ ਮਹਿਮਾ ਨੂੰ ਕੌਣ ਬਖਾਨ ਕਰਦਾ ਹੁਕਮ ਦਾ ਆਪਣੇ ਆਪ ਹੀ ਦੱਸਦਾ ਵੀ ਮੈਂ ਆ ਹੁਕਮ ਦੀ ਮਹਿਮਾ ਨੂੰ ਕੋਈ ਨਹੀਂ ਜਾਣਦਾ ਨਾ ਦੱਸ ਸਕਦਾ ਉਹ ਤਾਂ ਸਾਬਤ ਕਰ ਦਿੰਦਾ ਕਿ ਆ ਬੈਠੋ ਮੈਂ ਆਪਣੇ ਆਪ ਨੂੰ ਸਾਬਤ ਕਰੀ ਜੋ ਹੋਣਾ ਹੋ ਹੀ ਜਾਂਦਾ ਰੋਕ ਕੇ ਦਿਖਾਓ ਕਿਹੜਾ ਰੋਕ ਦੂਗਾ ਇਸ ਦਾ ਗੁਣ ਕਾ ਇੱਕ ਵੀ ਗੁਣ ਉਹਦਾ ਕੋਈ ਬਿਆਨ ਨਹੀਂ ਕਰ ਸਕਦਾ ਕਹਿੰਦਾ ਮੈਂ ਵੀ ਨਹੀਂ ਉਹਦਾ ਗੁਣ ਦੱਸ ਸਕਦਾ ਇੱਕ ਨਾ ਜਾਣੂ ਇਸ ਦਾ ਗੁਣ ਕਾ ਇੱਕ ਨਾ ਜਾਣੂ ਇੱਕ ਗੁਣ ਨਹੀਂ ਦੱਸ ਸਕਦਾ ਉਹਦਾ ਕਿਤੇ ਮੈਨੂੰ ਕਹਿ ਦੋ ਵੀ ਮੈਂ ਜਾਣਨਾ ਕੁਝ ਪਾਸ ਆਦਾ ਨਾ ਮੇਰੇ ਵੀ ਹੱਥ ਖੜੇ ਨੇ ਕੋਈ ਵੀ ਨਹੀਂ ਦੱਸ ਸਕਦਾ ਉਹਦਾ ਗੁਣ ਉਹਦਾ ਜਦੇ ਪਤਾ ਲੱਗਦਾ ਜਦ ਬੰਬ ਡਿਪੈਂਡ ਹੈ ਜੇ ਭਾਣਾ ਵਰਤੇ ਜਾਂਦਾ ਜਦ ਪਤਾ ਲੱਗਦਾ ਸਾਨੂੰ ਵੀ ਪਤਾ ਕੱਲ ਨੂੰ ਅਗਲੇ ਸਕਿੰਟ ਕੀ ਹੋਣ ਵਾਲਾ ਹਾਂ ਅਸੀਂ ਅਗਲੇ ਸਕਿੰਟ ਜੋ ਹੋਣ ਵਾਲਾ ਉਹਨੂੰ ਖੜੇ ਮੱਥੇ ਪ੍ਰਵਾਨ ਕਰਨ ਲਈ ਤਿਆਰ ਰਹਿਣਾ ਸਾਡਾ ਸਾਡੇ ਵਾਸਤੇ ਹੀ ਹੈ ਫਾਇਦੇਮੰਦ ਹੀ ਹੈ ਲਾਭ ਹੀ ਹੈ ਜੋ ਭਾਣਾ ਹੈ ਉਹਨੂੰ ਮਿੱਠਾ ਕਰਕੇ ਬੰਨਣਾ ਤੇਰਾ ਭਾਣਾ ਮਿੱਠਾ ਲਾਗਾ ਨਾਮ ਪਦਾਰਥ ਇਹਦੇ ਨਾਲ ਨਾਮ ਪਦਾਰਥ ਮਨ ਮਿਲ ਜੂਗਾ ਤੁਹਾਨੂੰ ਇਹ ਪੜਨਾ ਮਿੱਠਾ ਲੱਗਦਾ ਨਾਮ ਪਦਾਰਥ ਲੈਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਪਾਣੇ ਨੂੰ ਮਿੱਠਾ ਕਰਕੇ ਬੰਦੀ ਜੋ ਕੁਝ ਨਹੀਂ ਕਰਨਾ ਕਿਸੇ ਨੇ ਕਰ ਰਿਹਾ ਪਰਮੇਸ਼ਰ ਜੋ ਕਰ ਰਿਹਾ ਤੇ ਗੁਰੂ ਕਰਨਾ ਤਾਂ ਜੋ ਆਈ ਦੀ ਬਾਣੀ ਜੈਸਾ ਨਾ ਆਵੇ ਖਸਮ ਦੀ ਬਾਣੀ ਕੈਸਾ ਕਰੀ ਗਿਆਨ ਦੇ ਲਾ ਲੋ ਸਾਨੂੰ ਤਾਂ ਇਹ ਹੁਕਮ ਪਾਪ ਕੀਤਾ ਉਹੀ ਅਸੀਂ ਦੱਸ ਰਹੇ ਤੇ ਜੈਸੀ ਮੈਂ ਆਪੇ ਖਸਮ ਦੀ ਬਾਣੀ ਕੈਸਾ ਬਿਆਨ ਕਰਨਾ ਇਹ ਤੋਂ ਨਹੀਂ ਕੋਈ ਰੋਕ ਸਕਦਾ ਰੋਕਣ ਵਾਲੇ ਰੋਕਦੇ ਰਹੇ ਰੁਕਣ ਵਾਲੇ ਰੁਕੇ ਨਹੀਂ ਰੋਕਣ ਵਾਲੇ ਰੋਕਦੇ ਰਹੇ ਰੁਕਣ ਵਾਲੇ ਰੁਕੇ ਨਹੀਂ ਰੁਕਣ ਵਾਲੇ ਆਪਣੀ ਗੱਲ ਕਰਦੇ ਰਹੇ ਰੁਕਣ ਵਾਲੇ ਕਦੇ ਹਾਥੀਆਂ ਦੇ ਮੂਹਰੇ ਸੜਦੇ ਰਹੇ ਕਦੇ ਤੱਕੀਆਂ ਤੱਕੀਆਂ ਦੇ ਬਿਠਾਉਂਦੇ ਰਹੇ ਕਦੇ ਦੀਵਾਰਾਂ 'ਚ ਕਦੇ ਅਨੰਦਪੁਰ ਸਾਹਿਬ ਦਾ ਕਿਲਾ ਘੇਰਦੇ ਰਹੇ ਕਦੇ ਕੁਝ ਕਰਦੇ ਰਹੇ ਕਦੇ ਕੁਝ ਕਰਦੇ ਹੁੰਦਾ ਹੀ ਰਹਿੰਦਾ ਇਹ ਕੋਈ ਗੱਲ ਨਹੀਂ ਇਦਾਂ ਹੁੰਦਾ ਹੀ ਹੁੰਦਾ ਇਹ ਵੀ ਜਾਂਦਾ ਲੜਾਈ ਹੈ ਜਦੋਂ ਪਹਿਲਾਂ ਕਿ ਲੜੇ ਦੀਨ ਕੇ ਹੈ ਦੂਜਾ ਸੋ ਪਹਿਚਾਣੀਏ ਲੜੇ ਦੀਨ ਕੇ ਹੈ ਉਹ ਜਾ ਘਟ ਮਰੇ ਮੈਂ ਛਾੜੇ ਕੇ ਮੈਦਾਨ ਛੱਡ ਕੇ ਨਹੀਂ ਭਜਦੇ ਓਹੋ ਹਾਂਜੀ ਇਸ ਕੀ ਮਹਿਮਾ ਕੌਣ ਬਖਾਨੂ ਤੁਸਕਾ ਤਿਸ ਗੁਣ ਕਹਿ ਏਕ ਨਾ ਜਾਣੂ ਇਸ ਕੀ ਮਹਿਮਾ ਕੌਣ ਬਖਾਨੂ ਕੌਣ ਬਖਾਨ ਸਕਦਾ ਮੈਂ ਵੀ ਨਹੀਂ ਬਖਾਨ ਦੇ ਮਹਿਮਾ ਨਹੀਂ ਮੈਂ ਦੱਸ ਰਿਹਾ ਕੋਈ ਪੰਜਵੇਂ ਪਾਸ਼ਾ ਕਹਿੰਦੇ ਉਹ ਮੈਂ ਤਾਂ ਇੱਕ ਗੋਲ ਨਹੀਂ ਦੱਸ ਸਕਦਾ ਉਹਦਾ ਹਾਂਜੀ ਆਠ ਪਹਿਰ ਪ੍ਰਭ ਬਸੇ ਹਜੂਰੇ ਔਰ ਨਾਨਕ ਸਹੀ ਜਨ ਪੂਰੇ ਬਸ ਆ ਗੱਲ ਜ਼ਰੂਰ ਹੈ ਜਿਹੜਾ ਅੱਠ ਪਹਿਰ ਹੁਕਮ ਨਾਲ ਜੁੜਿਆ ਰਹਿੰਦਾ ਹੈ ਪ੍ਰਭ ਦੇ ਹਜੂਰ ਵਸਦਾ ਹੈ ਆਤਮਾ ਨਾਲ ਜੁੜਿਆ ਰਹਿੰਦਾ ਹੈ ਆਪਣੇ ਅੰਦਰ ਹੀ ਝਾਕਦਾ ਰਹਿੰਦਾ ਆਪਣੇ ਅੰਦਰ ਝਾਕਦਾ ਰਹਿੰਦਾ ਅੱਠ ਪੈਰ ਆਹੋ ਕੋ ਨਾਨਕ ਸਹੀ ਜਨ ਪੂਰੇ ਕੋ ਨਾਨਕ ਸਹੀ ਜਨ ਪੂਰੇ ਉਹ ਕਿਸੇ ਦੇ ਅੰਦਰ ਨਹੀਂ ਝਾਕਦਾ ਸਾਨੂੰ ਨਹੀਂ ਲੋੜ ਕਿ ਸਾਡੇ ਵਿਰੋਧ ਚ ਕੌਣ ਹੈ ਸਾਡੇ ਖੜੇ ਰਹਿਣ ਦੇ ਨਾਲ ਮਰਜ਼ੀ ਅਸੀਂ ਸੱਚ ਨਾਲ ਤੜਾ ਰੱਖਣਾ ਔਰ ਸੱਚ ਦੀ ਗੱਲ ਕਰੀ ਜਾਣੀ ਹੈ ਬਾਲ ਦੇ ਕਰਦੇ ਰਹਿਣ ਉਹ ਵੀ ਹੁਕਮ ਨਾਲੇ ਕਰਦੇ ਨੇ ਪਾਣੇ ਤੋਂ ਬਾਹਰ ਉਹ ਵੀ ਨਹੀਂ ਪਾਣੇ ਤੋਂ ਬਾਹਰ ਉਹ ਵੀ ਉਹ ਵੀ ਪਾਣਾ ਉਹਨਾਂ ਦੇ ਵੀ ਉਹੀ ਕਰਾ ਰਹੇ ਸਾਤੇ ਵੀ ਉਹੀ ਕਰਾ ਰਹੇ ਦੇਖਦੇ ਆ ਕੀ ਹੁੰਦਾ ਦੋ ਟੀਮਾਂ ਖੇਡਦੀਆਂ ਨੇ ਰਿਜ਼ਲਟ ਫਿਰ ਉਹਦੇ ਹੱਥ 'ਚ ਦੋ ਟੀਮਾਂ ਖੇਡਦੀਆਂ ਨੇ ਰਿਜ਼ਲਟ ਫਿਰ ਉਹਦੇ ਹੱਥ 'ਚ ਸਾਨੂੰ ਕੀ ਹੈ ਜੇ ਨਾ ਸਾਡੀ ਹਾਰ ਹੈ ਨਾ ਜਿੱਤ ਹੈ ਸਾਨੂੰ ਜਾਂ ਤੇ ਕੋਈ ਮਤਲਬ ਨਹੀਂ ਪਰ ਗੱਲ ਸਾਥੇ ਉਹ ਕਰਾ ਰਿਹਾ ਉਹਨਾਂ ਦੇ ਉਹ ਕਰਾ ਰਿਹਾ ਕਰੋ ਦੋਏ ਖੁੱਲ ਕੇ ਖੇਲੋ